ਪੂਰੇ ਗੁਰ ਤੇ ਨਾਮ ਪਾਇਆ ਜਾਏ ਨਾਮ ਮਿਲਦਾ ਕਿਥੋਂ ਪੂਰਾ ਗੁਰ ਪੂਰਾ ਗੁਰ ਕੌਣ ਹੁੰਦਾ ਜਿਹੜਾ ਇੱਕ ਹੋ ਜਾਂਦਾ ਨਾ ਇੱਕੋ ਪੂਰਾ ਗੁਰ ਹੁੰਦਾ ਜਦੋਂ ਚੇਤਨ ਮਨ ਇੱਕ ਹੋ ਜਾਂਦਾ ਨਾ ਜਿਹੜਾ ਮਾਇਆ ਉਹ ਸਭ ਤਿਆਗ ਕੇ ਇੱਕ ਹੋ ਜਵੇ ਇੱਕੇ ਰਹੇ ਹੋਇਆ ਹੋਇਆ ਤਿਰਕੁਟੀ ਛੁੱਟ ਕੇ ਦਸਵੇਂ ਦਵਾਰ ਤੇ ਗਿਆ ਰਹੇ ਗੁਰਮੁਖ गुरबाणी की है पूरे गुर का उपदेश है सारे भगत पूरे गुर ने एक ही है पूरे गुर का गुण उपदेश फिर फिर पार पर निकट कर गए ਪਾਰ ਬ੍ਰਹਮ ਤੇਰੇ ਇਹਨਾਂ ਨੇੜੇ ਹੈ ਪਾਰ ਬ੍ਰਹਮ ਨੂੰ ਨੇੜੇ ਮਨ ਦੂਰ ਨਾ ਬੁੱਧ ਕਰੇ ਡਿਕਟ ਕਰ ਮੰਨੇਗਾ ਤਾਂ ਦੇਖ ਵੀ ਦਰਸ਼ਨ ਵੀ ਕਰ ਲੈ ਜਿਹਦਾ ਤਾਂ ਦਰਸ਼ਨ ਕਰਨਾ ਹੈ ਉਹ ਸਰਬ ਵਿਆਪੀ ਹੈ ਜੇ ਸਰਬ ਵਿਆਪੀ ਹੈ ਫਿਰ ਤੇਰੇ ਕਣ ਕਣ ਚ ਅੰਦਰ ਤੇਰੇ ਕਣ ਕਣ ਚ ਮਾਇਆ ਦੇ ਕਣ ਕਣ ਚ ਨਹੀਂ ਸੱਦਾ ਧੂੜ ਫਤੀਰ ਤੇਰੇ ਜਨੂ ਧੂੜ ਹੈ ਕੱਲ ਧੂੜ ਦੀ ਗੱਲ ਆਈ ਸੀ ਕਣ ਕਣ ਹੈ ਉਹ ਕਣ ਕਣ ਕੇ ਹੈ ਜੀ ਅੰਦਰ ਹੈ ਤਾਂ ਹਰੇ ਕਣ ਕੇ ਹੈ ਉਹ ਮਾਇਆ ਦੇ ਕਣ ਕਣ ਚ ਨਹੀਂ ਹੈ ਚੇਤਨ ਦੇ ਕਣ ਕਣ ਚ ਹੈ ਗੁਰੂ ਗੁਰੂ ਗੁਰੂ ਬ੍ਰੋ ਮਰਤਿਆ ਵਾ ਚੇਤਨ ਦੇ ਕਣ ਕਣ ਚ ਹੁੰਦਾ ਹੈ ਮਾਇਆ ਦੇ ਕਣ ਕਣ ਚ ਬਦਲਿਆ ਫਿਰ ਤਾਂ ਪੱਥਰ ਜੀ ਵੀ ਹੈਗਾ ਗੁਰਬਾਣੀ ਕਹਿੰਦੀ ਹੈ ਬਾਹਰ ਕੋਈ ਪਰਮੇਸ਼ਰ ਨਹੀਂ ਅਰਧ ਚੇਤਨ ਨਾਲੇ ਬਾਹਰ 'ਚ ਜੋੜ ਲੈ ਜਾ ਕੇ ਮੋਟੀ ਬੁੱਧੀ ਵਾਲੇ ਨੇ ਨਾ ਜਿਹੜੇ ਮੂਰਖਾਂ ਕੋਲ ਨੇ ਉਹਨਾਂ ਨੇ ਮੰਨ ਲਏ ਚੋਰ ਹਰਾਉ ਖੋਰਾ ਨੇ ਅਰਥ ਬਦਲ ਲਏ ਜੋ ਰਾਣਾ ਘੋੜਾ ਨੇ ਹੱਥ ਬਦਲ ਲੈ ਮੂਰਖਾਂ ਘੋੜਾ ਗੋਰਾ ਨੇ ਬਦਲ ਲੈ ਤੇ ਵਿਦਵਾਨ ਵੀ ਮੂਰਖਾਂ ਘੋੜੇ ਜਿਨ੍ਹਾਂ ਨੇ ਪੜ ਕੇ ਉਹ ਗ੍ਰੰਥ ਬਦਲ ਲੈ ਖੋਜੇ ਨਹੀਂ ਉਹ ਮੂਰਖਾਂ ਘੋੜੇ ਨੇ ਜੋਗ ਜੁਗਤੀ ਸਚ ਰਹਿ ਸਮਾਏ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤੀ ਸਚ ਰਹਿ ਸਮਾਏ ਜਦੋਂ ਪੂਰੇ ਗੁਰ ਤੇ ਨਾਮ ਪਾਇਆ ਜਾਏ ਪ੍ਰਾਪਤ ਹੋ ਜਾਂਦਾ ਹੈ ਫਿਰ ਜੋਗ ਦੀ ਜੁਗਤੀ ਨਾਲ ਜੋਗ ਦੀ ਜੁਗਤੀ ਹੈ ਜੁੜਨਾ ਕਿਵੇਂ ਹੈ ਕੀ ਕਿਹਦੇ ਨਾਲ ਜੁੜਨਾ ਨਾਲ ਜੁੜਨਾ ਇਹ ਸਾਰੀ ਸੋਚੀ ਹੈ ਸੱਚ ਰਹੇ ਸਮਾਂ ਆਪਣੇ ਆਪ ਨਾਲ ਜੁੜ ਕੇ ਸੱਚ ਖੰਡ ਨਾਲ ਜੁੜਨਾ ਸੱਚ ਰਹੇ ਸਮਾਏ ਆਪਣੇ ਆਪ ਨਾਲ ਜੁੜ ਕੇ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਉਹ ਤਾਂ ਇੱਕ ਹੈ ਫਿਰ ਸੱਚਖੰਡ ਨਾਲ ਇੱਥੋਂ ਹੀ ਜੁੜ ਜਾਂਦਾ ਪਹਿਲਾਂ ਹੀ ਸਰੀਰ ਹੁੰਦਾ ਔਰ ਨਾ ਹੁੰਦਾ ਉਹਦੇ ਖਾਤਰ ਕੋਈ ਸਰੀਰ ਵਾਦਾ ਨਹੀਂ ਹੈ ਇੱਕ ਜੋਤ ਏਕੈ ਮਿਲੀ ਇੱਕ ਜੋਤ ਜੋਤ ਇੱਕ ਹੋ ਗਈ ਏਕੈ ਮਿਲੀ ਜਾ ਕੇ ਚ ਮਿਲ ਗਈ ਸ਼ਬਦ ਗੁਰੂ ਚ ਮਿਲ ਗਈ ਕਿੰਬਾ ਹੋਏ ਮੋਹੇ ਸਰੀਰ ਦਾ ਹੋਣਾ ਨਾ ਹੋਣਾ ਕੋਈ ਰੌਲਾ ਨਹੀਂ ਇਹਦਾ ਸਰੀਰ ਕੋਈ ੜਿੱਕਾ ਨਹੀਂ ਸਰੀਰ ਦੀ ਕੋਈ ਲੋੜ ਨਹੀਂ ਬਾਰਾਂ ਹੈ ਜੋਗੀ ਪਰਮਾਏ ਸੰਿਆਸੀ 6 4 ਤਿੰਨ ਕਾਲਾ ਕਰੀਏ ਨੇ ਇੱਥੇ ਜੋਗੀ ਸੰਿਆਸੀ ਤੇ ਬ੍ਰਾਹਮਣ 12 ਵਰਗਾਂ ਦੇ ਜੋਗੀ ਭਰਮੇ ਫਿਰਦੇ ਨੇ ਉਹ ਕਹਿੰਦੇ ਸਾਡਾ ਫਿਰਕਾ ਠੀਕ ਹੈ ਸਾਡਾ ਠੀਕ ਹੈ ਸਾਡਾ ਠੀਕ ਹੈ ਸਾਡਾ ਠੀਕ ਇਹ ਜਿਹੜੇ ਫਿਰਕੇ ਸਿੱਖਾਂ ਦੇ ਬਣ ਗਏ ਵੈਗੁਰ ਵੈਗੁਰ ਵਾਲੇ ਅਲੱਗ ਨੇ ਨਾਮਧਾਰੀ ਅਲੱਗ ਨੇ ਰਾਧਾ ਸਾਹਿਬ ਵੀ ਵਿੱਚੋਂ ਬੜੇ ਫਿਰਦੇ ਨੇ ਸਾਰੇ ਖੋਟੇ ਨੇ ਸਾਰੇ ਸਿੱਕੇ ਖੋਟੇ ਨੇ ਭਰਮ ਚ 12 12ਵੇਂ ਜੋਗੀ ਪਰਮਾਏ ਸਰਿਆਸੀ 6 ਸਰਿਆਸੀਆਂ ਦੇ 6 ਨੇ ਬਾਬੜਾ ਦੇ 4 ਵੇਦ ਉਹ 4 ਵੇਦਾਂ ਤਾਂ ਫਸ ਗਏ ਕਿੱਥੇ ਗਏ ਸੰਨਿਆਸੀ 6 4 ਚਾਰਾਂ ਚ ਬ੍ਰਹਮ ਪੇਟ ਪੜੇ ਪੜ ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਇਹਨਾਂ ਤਿੰਨਾਂ ਚੋਂ ਚੌਥਾ ਕੌਣ ਚੌਥੇ ਭਗਤ ਉਹਨਾਂ ਦੇ ਗ੍ਰੰਥ ਅੱਡ ਨੇ ਗੁਰ ਕੈ ਸ਼ਬਦ ਗੁਰੂ ਦੇ ਉਪਦੇਸ਼ ਜਿਹੜਾ ਮਰ ਕੇ ਜਿਉਂਦਾ ਹੋ ਜਵੇ ਬਣ ਕੇ ਆਪਣੀ ਮਰਜ਼ੀ ਨੂੰ ਖਤਮ ਕਰ ਲਵੇ ਆਪਣੇ ਆਪੇ ਨੂੰ ਖਤਮ ਕਰ ਲਵੇ ਆਪਣੇ ਅਹੰਕਾਰ ਨੂੰ ਮਾਰ ਲਵੇ ਨਾਮ ਦਾ ਵਿਰੋਧ ਛੱਡ ਦੇਵੇ ਪਾਣੇ ਚੱਲਣ ਲੱਗ ਜਵੇ ਜਿਹੜਾ ਪਾਣੇ ਚੱਲਦਾ ਬਟਾ ਕਰਕੇ ਬੁੱਧਾ ਮਰਿਆ ਹੋਇਆ ਸੋ ਪਾਏ ਮੋਖ ਦੁਆ ਫੇ ਜੀਵੇ ਫਿਰ ਜੁੜਦਾ ਹੋ ਜਾਂਦਾ ਉਹਨੂੰ ਮੁਖ ਦੁਆਰਾ ਮਿਲਦਾ ਵਰਨਾ ਮਿਲਦਾ ਹੀ ਨਹੀਂ ਕਿਸੇ ਨੂੰ ਤੇ ਜੋਗੀਆਂ ਨੂੰ ਤੇ ਸੰਨਿਆਸੀਆਂ ਨੂੰ ਤਾਂ ਪੜਤਾ ਕਿਸੇ ਨੂੰ ਨਹੀਂ ਪਤਾ ਮੁਖ ਦੁਆਰੇ ਦਾ ਹੀ ਨਹੀਂ ਪਤਾ ਉੱਪਰ ਨੂੰ ਕਹਿੰਦੇ ਨਿਕਲਣਾ ਉੱਪਰ ਨੂੰ ਉੱਪਰ ਨੂੰ ਹਵਾ ਨੂੰ ਜਾਣਾ ਸੂਰਜ ਕੋਲ ਨੂੰ ਚਲੇ ਜਾਓ ਡੇੜੇ ਨੂੰ ਉੱਥੇ ਹੀਟ ਚੱਗੀ ਹੈ ਤਾਂ ਤਾਪਮਾਨ ਤਾਂ ਥੋੜੀ ਹੋਈ ਹੈ ਜੇ ਉੱਪਰ ਨੂੰ ਨਿਕਲਦੇ ਆ ਮਾਇਆ ਅਗਰ ਸਾਗਰ ਜਰੂਰ ਨਿਕਲਦੇ ਹੋ ਤਾਂ ਅਗਰ ਸਾਗਰ ਹੈ ਉੱਪਰ ਦਾ ਸਾਰੇ ਬਿਨ ਸ਼ਬਦ ਹੈ ਸਭ ਦੂਜੇ ਲਾਗੇ ਦੇਖੋ ਉਹਦੇ ਵਿਚਾਰ ਐ ਉਪਦੇਸ਼ ਤੋਂ ਬਿਨਾ ਗੁਰਮਤਿ ਦੇ ਉਪਦੇਸ਼ ਤੋਂ ਬਿਨਾ ਸਭ ਦੂਜੇ ਲੱਗ ਸਾਰੇ ਦੂਜੇ ਬਾਹਲੇ ਸ਼ਰੀਰ ਨਾਲ ਜੁੜੇ ਹੋਏ ਦੂਏ ਪਾਸੇ ਦੇਖੋ ਉਹਦੇ ਵਿਚਾਰ ਧਾਰੀ ਨੇ ਸਾਰੇ ਹੀ ਮਾਰੇ ਪਾਸੇ ਨੇ ਸਾਰੇ ਦੁਨੀਆ ਦੀਆਂ ਵਡਿਆਈਆਂ ਨੇ ਆਪਣਾ ਆਪਣਾ ਘੇਰਾ ਬਣਾ ਰਹੇ ਨੇ ਜਿਆਦਾ ਪਬਲਿਕ ਆਪਣੇ ਆਪਣੇ ਨਾਲ ਜੋੜ ਦਾ ਐ ਸੰਤ ਵੀ ਇਹੀ ਕੰਮ ਕਰ ਰਹੇ ਨੇ ਸਿੱਖ ਵੀ ਇਹੀ ਚਾਹੁੰਦੇ ਨੇ ਵੀ ਜਿਆਦਾ ਤੇ ਜਿਆਦਾ ਵੋਟਾਂ ਬਣਾਓ ਜਿਆਦਾ ਤੇ ਜਿਆਦਾ ਲੋਕ ਜੋੜੋ ਰਾਧਾ ਸੁਆਮੀ ਵੀ ਜੋੜ ਰਹੇ ਨੇ ਇਸਾਈ ਵੀ ਜੋੜ ਰਹੇ ਨੇ ਉਹ ਤਾਂ ਤਾਂ ਮਾਰ ਕਟਾਈ ਹੁੰਦੀ ਆ ਉਹ ਕਹਿੰਦੇ ਸਾਡੀਆਂ ਵੋਟਾਂ ਖਰਾਬ ਕਰਦੇ ਨੇ ਮਾਰ ਕਟਾਈ ਕਿਹੜੀ ਗੱਲ ਦੀ ਹੁੰਦੀ ਧਰਮ ਨਹੀਂ ਹੈ ਕੋਈ ਵੀ ਹੈ ਸਿਰਫ ਆਪਣੇ ਆਪਣੇ ਨਾਲ ਘੇਰਾ ਬਣਾਉਂਦੇ ਤਾਨਾ ਔਰ ਭੂਪ ਪ੍ਰਾਤਨ ਬਹਿਰਾ ਇਸ ਦਾ ਹੂਆ ਜਗਤ ਕਰ ਘੇਰਾ ਕਿਸੇ ਨਾ ਕਿਸੇ ਤਰੀਕੇ ਨਾਲ ਧਰਮ ਰਾਜ ਨਾਲ ਜੁੜਿਆ ਹੋਇਆ ਬਾਹਰ ਆ ਰਿਹਾ ਧਰਮ ਜੋੜ ਰਿਹਾ ਸਰਕਾਰ ਨੂੰ ਧਰਮ ਦੇ ਨਾਮ ਦਾ ਵਧਾ ਕੇ ਗਾਹਾਂ ਸਰਕਾਰ ਬਣਾਉਣ ਵਾਸਤੇ ਜੋੜ ਰਹੇ ਨੇ ਆਪਣੇ ਹਕੂਮਤ ਕਰਨ ਵਾਸਤੇ ਜੋੜ ਰਹੇ ਨੇ ਦੇਖੋ ਉਹਦੇ ਵਿਚਾਰ ਦਲਾਈ ਲਾਮੇ ਨਾਲ ਕਿਉਂ ਜੁੜੇ ਹੋਏ ਲੋਕ ਧਰਮ ਗੁਰੂ ਹੈ ਧਰਮ ਗੁਰੂ ਹੈ ਗੱਲ ਕਾਦੀ ਹੈ ਗੱਲ ਰਾਜ ਦੀ ਝਗੜਾ ਰਾਜ ਦਾ ਨਾ ਕਿਸੇ ਭਗਤ ਨੇ ਨਾ ਕਿਸੇ ਗੁਰੂ ਨੇ ਰਾਜ ਵਾਸਤੇ ਕੋਈ ਲੜਾਈ ਨਹੀਂ ਕੀਤੀ ਕੋਈ ਜਗ੍ਹਾ ਨਹੀਂ ਹੈ ਗੁਰਬਾਣੀ ਇਸ ਤਰ੍ਹਾਂ ਤੇ ਜਿਹੜਾ ਨਵਾਂ ਪੰਥ ਹੈ ਇਹਨੇ ਮੇਰੇ ਕਿੱਥੋਂ ਕਰ ਲਿਆ ਇਹਨਾਂ ਦੇ ਕੀੜਾ ਕਿੱਥੋਂ ਦਿਮਾਗ 'ਚ ਉੱਠਿਆ ਕਿਹਨੇ ਢਾਲਿਆ ਇਹਦਾ ਜਵਾਬ ਹੁਣ ਇਹ ਦੇਣ ਥੋੜੇ ਕੀੜਾ ਦਿਮਾਗ 'ਚ ਕਿੱਥੋਂ ਉੱਠਿਆ ਤੁਸੀਂ ਫਿਰ ਇਹ ਕਿਹਾ ਭਗਤੀਆਂ ਬਦਲੀਆਂ ਰਾਜ ਬਿਰੋ ਨਹੀਂ ਧਰਮ ਚਲਾ ਕਿੰਨਾ ਧਰਮ ਚਲਾਤਾ ਤੁਸੀਂ ਨਾਲੇ ਕਹਿੰਦੇ ਸਾਡੇ ਬੁੱਢੇ ਛੱਡ ਗਏ ਸਿੱਖੀ ਨੂੰ ਨਾਲੇ ਰਾਜ ਥੋੜਾ ਜਾਂਦੇ ਥੋੜਾ ਰਾਜ ਹੋਣ ਲੱਗਿਆ ਇੱਕ ਦੋ ਵਾਰ ਚੌਥੀ ਵਾਰ ਰਾਜ ਹੋਇਆ ਕਾਲੀਆਂ ਦਾ ਫਿਰ ਘਾਟ ਕਾਦੇ ਗਿਆ ਧਰਮ ਵਧਿਆ ਕਿਉਂ ਬਦਲਣਾ ਚਾਹੀਦਾ ਤਾਂ ਪਹਿਲਾਂ ਜ਼ਿਆਦਾ ਸੀ ਸਿੱਖ ਹੁਣ ਹਟ ਗਏ ਪਹਿਲਾਂ ਮੋਰਚੇ ਲਾਉਂਦੇ ਕੁਰਬਾਨੀਆਂ ਦਿੰਦੇ ਤੇ ਹੁਣ ਤੁਸੀਂ ਮੋਰਚਾ ਲਾ ਕੇ ਕੁਰਬਾਨੀਆਂ ਲੈ ਕੇ ਦਿਖਾ ਦਿਓ ਦਿਖਾ ਦੇ ਹੁਣ ਲੈ ਕੇ ਕੁਰਬਾਨੀਆਂ ਹੁਣ ਲਾ ਕੇ ਦੇਖ ਲਿਓ ਮੋਰਚਾ ਕਿੰਨੀਆਂ ਕੁਰਬਾਨੀਆਂ ਨੇ ਤੁਹਾਨੂੰ ਦੇ ਦੇਣਗੇ ਲੋਕ ਸਾਰੇ ਇਹਨਾਂ ਦੇ ਝੂਠ ਕਪਟ ਲੱਗੇ ਹੋ ਗਏ ਕੁਛ ਨਹੀਂ ਰਿਹਾ ਪੱਲੇ ਬੋਲਣ ਨੂੰ ਇਹੀ ਸਮਾਜ ਹੀ ਡੀਕਦਾ ਸੀ ਵਿਚਾਰ ਪੱਲੇ ਹੀ ਨਾ ਕੁਝ ਰਹਿ ਬੋਲਣ ਨੂੰ ਇਹਨਾਂ ਦੇ ਬੋਲਣਾ ਹੀ ਆਦਾ ਅੱਜ ਤੋਂ 50 ਸਾਲ ਪਹਿਲਾਂ ਸੱਤਾ ਸੀ ਬਹਿਣਾ ਸੀ 45 ਸਾਲ ਪਹਿਲਾਂ ਵੀ ਇਹਨਾਂ ਦੇ ਖਿਲਾਫ ਬੋਲੋ ਅਸੀਂ ਕਹਾਂ ਸਮਾ ਉਹ ਬੋਲਾਂਗੇ ਉਹ ਮੂਰਖ ਸੀਗਾ ਪਹਿਲਾਂ ਬੋਲ ਪਿਆ ਤੇ ਅਕਾਲ ਤਖਤ ਤੇ ਜਾ ਕੇ ਮਾਫੀ ਵੀ ਉਸ ਨੂੰ ਮੰਗਣੀ ਪਈ ਕੀ ਲੋੜ ਸੀ ਜਾਣ ਦੀ ਅਕਾਲ ਤਖਤ ਨੂੰ ਮਾਫੀ ਮੰਗਣੀ ਗੱਡੀ ਵਰਗੀ ਤੇ ਕੀ ਹੋ ਗਿਆ ਸੀ ਕੀ ਹੋ ਗਿਆ ਸੀ ਹੁਣ ਕਿਹੜਾ ਉਹਨੂੰ ਸਿੱਖਦਾ ਬੜੀ ਦਿੱਤਾ ਇਹਨੂੰ ਵੀ ਉੱਤੇ ਦਰਗਾਹ ਜੇ ਨੂੰ ਜਗ੍ਹਾ ਮਿਲ ਜੂ ਇਹ ਤਾਂ ਆਪੇ ਨਹੀਂ ਸਿੱਖ ਜਿਹਨਾਂ ਤੋਂ ਸਾਡੀ ਬੜੀ ਲੈ ਇਹਨਾਂ ਨੂੰ ਜੰਗਾ ਤੋਂ ਆਪ ਸਿੱਖ ਸੀਗਾ ਜਿਹਨਾਂ ਨੇ ਪੂਰੇ ਤੋਂ ਚਲਾ ਗਿਆ ਇਹਨਾਂ ਦਾ ਤਾਂ ਫੇਰ ਹਜ਼ਾਰ ਦਾ ਜੇ ਚੜਦਾ ਸੀ ਉਹ ਤੂੰ ਬੜਾ ਪਾਇਆ ਹੋਇਆ ਤੂੰ ਜਥੇਦਾਰ ਤੂੰ ਇਹਨਾਂ ਬੁਰੇ ਜੱਜ ਪੁਜਾਰੀਆਂ ਅੱਗੇ ਪ੍ਰਭਾਵ ਦਰਾਂਗੇ ਇਹ ਕਾਰਨ ਸੀ ਉਹਦੇ ਨਾਲ ਸਾਡੇ ਮਤਭੇਦ ਤਾਂ ਸੀ ਪੂਰਨ ਬੁੱਧ ਹੈ ਨਹੀਂ ਸੀ ਗੁਰਬਾਣੀ ਵਾਲੀ ਖੋਜ ਹੈ ਨਹੀਂ ਸੀ ਲੱਠਮਾਰ ਵਾਲੀ ਖੋਜ ਸੀ ਉਹ ਰਾਜ ਕਰੇਗਾ ਖਾਲਸੇ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜੋ ਵੀ ਇਹ ਵੀ ਰੱਖਦੇ ਨੇ ਇਹਨਾਂ ਨੂੰ ਨਹੀਂ ਪਤਾ ਰਾਜ ਕੀ ਹੁੰਦਾ ਉਹ ਰਾਜ ਕਾਨੂੰ ਹੈ ਜੇ ਰਾਜ ਹੁੰਦਾ ਫਿਰ ਤੁਸੀਂ ਕਹਤੇ ਤੁਰੇ ਫਿਰਦੇ ਬਟ ਬਟ ਅਲੱਗ ਉਹਨੇ ਅਬਨਾਸ਼ੀ ਰਾਜ ਦੇ ਮਾਲਕ ਨਾਲੇ ਕਹਿੰਦਾ ਸਾਡਾ ਜਿਹੜਾ ਗੁਰੂ ਗੁਰੂ ਹੈ ਸੱਚਾ ਪਾਤਸ਼ਾਹ ਉਹ ਉਹਨੇ ਕਿੱਥੇ ਦੀ ਰਾਜ ਕੀਤਾ ਸੀ ਬਈ ਸੱਚੇ ਪਾਤਸ਼ਾਹ ਕਹਿੰਦੇ ਹੋ ਦਸਮ ਪਾਸ਼ਾ ਕਹਿੰਦੇ ਹੋ ਉਹ ਪਾਸ਼ਾ ਹੈ ਉਹ ਕਿੱਥੇ ਦਾ ਪਾਸ਼ਾ ਦਿੱਲੀ ਦਾ ਪਾਸ਼ਾ ਜੀ ਕਿਹੜੇ ਦੇਸ਼ ਦਾ ਪਾਸ਼ਾ ਸੀ ਉੱਥੇ ਦੇ ਤੁਸੀਂ ਮੰਨ ਉਹ ਰਾਜ ਦੀ ਗੱਲ ਹੈ ਇੱਥੇ ਆ ਝੂਠੇ ਰਾਜ ਦੀ ਗੱਲ ਨਹੀਂ ਕੌਣ ਸਮਝਾਵੇ ਨਾ ਸਮਝਾਵੇ ਕੌਣ ਆਪ ਵਿੱਚ ਬਣ ਲਾ ਕੇ ਗੋਲੀਆਂ ਚਲਾ ਕੇ ਇਹਦੇ ਵਿੱਚ ਪੈਸੇ ਵਿੱਚ ਜ਼ਮੀਨਾਂ ਵਿੱਚ ਕੁਝ ਨਾ ਕੁਝ ਜਾ ਕੇ ਅਸਰ ਆਪ ਇਹਨਾਂ ਦੇ ਵੀ ਪੈ ਗਿਆ ਮਾਰਨ ਦਾ ਜਦੋਂ ਰਸਤਾ ਗੁਰਬਾਣੀ ਦਾ ਛੱਡ ਦਿੱਤਾ ਅਸਰ ਪੈ ਜਾਂਦਾ ਅਸਰ ਪੈਣਾ ਕੁਦਰਤੀ ਗੱਲ ਹੈ ਮਾਇਆ ਦੇ ਡਿਪੈਂਡੈਂਟ ਜੋ ਹੋਗੇ ਮਾਇਆ ਤੋਂ ਮਾਇਆ ਧਾਰੀ ਜੋ ਨਾਨਕ ਵੱਡੇ ਸੇਵਟ ਭਾਗੀ ਜਿਨੀ ਸੱਚ ਰੱਖਿਆ ਉਹ ਤਾਂ ਨਾਨਕ ਵੱਡੇ ਨਾਨਕ ਕਹਿੰਦਾ ਉਹੀ ਵੱਡੇ ਨੇ ਉਹੀ ਪਟਭਾਗੀ ਨੇ ਜਿਨ੍ਹਾਂ ਨੇ ਸੱਚ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਜਿਹੜੇ ਸੱਚ ਬੋਲਦੇ ਨੇ ਝੂਠ ਨਹੀਂ ਬੋਲਦੇ ਬੋਲੀਏ ਸੱਚ ਧਰਮ ਸੱਚ ਬੋਲੀਏ ਹੀ ਧਰਮ ਜਿਹੜਾ ਸੱਚ ਬੋਲਦਾ ਧਾਰਮਿਕ ਬੰਦਾ ਝੂਠ ਨਾ ਬੋਲੀਏ ਝੂਠ ਨਹੀਂ ਬੋਲਣਾ ਚਾਹੀਦਾ ਸੱਚ ਬੋਲੋ ਸੱਚ ਜੇ ਗੁਰ ਫਰਮਾਇਆ ਉਹ ਇਹ ਤੁਹਾਡੇ ਨੂੰ ਤਾਂ ਸੱਤਾ ਬਲਬਲ ਚੰਦਾ ਗੁਰੂ ਘਰ ਤੋਂ ਕੱਢਿਆ ਵੀ ਗਿਆ ਸਰਾਫਿਆ ਵੀ ਗਿਆ ਫੇਰ ਆ ਕੇ ਸੱਚ ਬੋਲਤਾ ਪ੍ਰਵਾਨ ਹੋ ਗਿਆ ਬਾਣੀ ਜੜੀ ਹੋਈ ਹੈ ਕਿਉਂ ਸੱਚ ਬੋਲਣ ਨੂੰ ਤਿਆਰ ਹੋ ਗਏ ਸੱਚ ਦੇ ਗੁਰ ਫਰਮਾਇਆ ਕਿ ਉਹ ਇਸ ਤੋਂ ਬੋਲੋ ਹਟੀ ਹੈ ਕਹਿੰਦਾ ਹੁਣ ਪਿੱਛੇ ਹਟਣ ਦਾ ਨਹੀਂ ਜੋ ਮਰਜੀ ਹਜ਼ਰ ਹੋਵੇ ਸਤਗੁਰ ਨੇ ਫਰਮਾਇਆ ਸੱਚ ਬੋਲੀ ਉਹਨੂੰ ਕਹਾ ਸੱਚ ਬੋਲ ਕਿਉਂ ਤੇਰੇ ਅੰਦਰ ਆ ਕੇ ਗੱਲ ਪੈਦਾ ਹੋਈ ਗੁਰੂ ਘਰ ਦੇ ਖਿਲਾਫ ਤੂੰ ਕਿਉਂ ਬੋਲਿਆ ਉਹਨੇ ਦੱਸਤਾ ਵੀ ਸ੍ਰੀ ਚੰਦ ਦੀ ਚੱਕ ਚੱਲ ਸਾਰੀ ਗੱਲ ਬੋਲਤੀ ਉੱਥੇ ਸੰਤ ਵਿੱਚ ਸ੍ਰੀ ਚੰਦ ਨੂੰ ਕਹਿਆ ਤੇਰੇ ਘੋਟੇ ਆਕੀ ਫਿਰ ਬਨ ਭਾਰੋ ਚਾਰ ਛੱਡੀਏ ਆ ਗੱਲ ਸ੍ਰੀ ਚੰਦ ਦੇ ਖਿਲਾਫ ਕਹਿਤੀ ਸੱਚ ਬੋਲਦਾ ਪੁੱਤਰੀ ਕੌਲ ਨਾ ਪਾਲਿਓ ਨਾਨਕ ਦੇ ਪੁੱਤਰਾਂ ਨੇ ਉਹਦਾ ਕਹਿਣਾ ਨਹੀਂ ਉਹਨੇ ਕਿਹਾ ਜੀ ਆ ਰਾ ਅਡਾਪਟ ਕਰੋ ਆ ਰਹੇ ਤੂੰ ਬਤਾਲਾ ਨਾ ਕਰੋ ਜੋਗੀ ਨਾ ਬਣ ਛੱਡ ਦੇ ਨਹੀਂ ਬਣਿਓ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਹੈ ਕੰਨ ਪੜਵਾ ਲਿਆ ਜੋਗੀ ਬਣ ਗਿਆ ਪੀਰ ਦੇ ਹੱਥੋਂ ਦਿਲ ਖੋਟੇ ਹੁਣ ਦਿਲ ਚ ਖੋਟ ਹੈ ਖੋਟ ਕੀ ਹੈ ਬਈ ਮੈਂ ਸਿੱਖੀ ਨੂੰ ਪੜ੍ਹ ਕੇ ਜੋ ਮਤ ਬਣਾ ਦੇਣਾ ਇਹ ਕਹਿ ਰਿਹਾ ਸੱਤਾ ਬਲਵੰਡ ਆਉਣ ਵਾਲੀ ਗੱਲ ਦੱਸ ਰਿਹਾ ਇਸ ਕਰਕੇ ਲਿਖਿਆ ਗਿਆ ਹੈ ਵੀ ਧਿਆਨ ਰੱਖਿਓ ਨਾ ਤੇ ਜੋਗੀਆਂ ਦਾ ਦਵਾਰ ਨਾ ਕਰਿਓ ਸ੍ਰੀ ਚੰਦ ਕਹਿੰਦਾ ਦਵਾਰ ਨਾ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਫਿਰ ਆਇਆ ਸ੍ਰੀ ਚੰਦ ਪੰਜਵੇਂ ਪਾਸ਼ਾ ਨੂੰ ਇਹ ਕਾਹਦੇ ਲਿਖਦੇ ਮੁਸਲਮਾਨ ਦੀ ਬਾਣੀ ਕਹਿੰਦੇ ਮੇਰੀ ਮਰਜ਼ੀ ਹੈ ਤੂੰ ਕੋਣ ਤੂੰ ਆਪਣਾ ਧਰਮ ਤੇਰਾ ਹੋਰ ਉਹ ਜੋ ਮਰਜ਼ੀ ਕਰਦਾ ਰਹੇ ਇਧਰ ਤੇਰਾ ਕੋਈ ਤਲਕ ਨਹੀਂ ਮੇਰੇ ਪਿਓ ਦੀ ਬਾਣੀ ਦੇ ਬਰਾਬਰ ਨਾ ਲਿਖੋ ਕਹਿੰਦੇ ਤੇਰਾ ਪਿਓ ਥਾਈ ਨਹੀਂ ਪਿਓ ਦਾ ਸਾਡਾ ਸੀ ਜਿਹੜਾ ਤੇਰਾ ਪਿਓ ਸੀ ਉਹਦੀ ਗਾਗਰ ਤੇਰੇ ਕੋ ਪਈ ਹੈ ਉੱਥੇ ਤੋ ਤੁਸੀਂ ਗਾਗਰ ਚ ਪਾ ਕੇ ਉਹ ਰੱਖਿਆ ਹੋਇਆ ਉਸੇ ਬੇਦੀ ਹੋਈ ਸੀ ਸਰੀਰ ਆਤਮਾ ਸਾਡੀ ਸੀ ਸਰੀਰ ਤੁਹਾਡਾ ਸੀ ਸਾਡਾ ਆਤਮਾ ਨਾਲ ਸੰਬੰਧ ਨਹੀਂ ਤੁਹਾਡਾ ਸਰੀਰ ਦਾ ਸੰਬੰਧ ਤੇ ਸਾਡੇ ਤਾਂ ਲੈਣਾ ਵੀ ਨਾਨਕ ਸੀ ਅਮਰਦਾਸ ਵੀ ਨਾਨਕ ਸੀ ਤੇ ਵੀ ਨਾਨਕ ਤੇ ਸਾਡੇ ਕੋਲ ਆ ਯਾਦ ਤੁਹਾਡੇ ਕੋਲ ਹੈ ਤੁਹਾਡਾ ਯਾਦ ਨਾਲ ਸੰਬੰਧ ਸੀ ਯਾਦ ਲਈ ਫਿਰੋ ਉਹ ਇਹ ਤੁਹਾਡੇ ਕੋਲ ਕਾਗਜ਼ ਪਾ ਕੇ ਉੱਥੇ ਉਹ ਚੜਾਓ ਇਹ ਜੋਤ ਦੀ ਗੱਲ ਹੈ ਜੀ ਯਾਦ ਦੀ ਗੱਲ ਤੁਹਾਡੇ ਕੋਲ ਹੋਊ ਖਰੀਆਂ ਖਰੀਆਂ ਸੁਣਾਈਆਂ ਸੀ ਇਹਨਾਂ ਨੇ ਬਣਾ ਲਈ ਜੀ ਉਹ ਬਾਣੀ ਦੀ ਸੀ ਉਤਰਦੀ ਇਹ ਨਹੀਂ ਸੀ ਹੁੰਦਾ ਆਇਆ ਉਹ ਜਾਦੋ ਜਾਦੋ ਗੁਰੂ ਗ੍ਰੰਥ ਸਾਹਿਬ ਦਾ ਸਾਧ ਲਿਖਣ ਲੱਗੇ ਨੇ ਨਾ ਪਤਾ ਲੱਗਿਆ ਉਹਨੂੰ ਵੀ ਸਾਧ ਦਰਜ ਕਰਤੀ ਇਤਰਾਜ਼ ਕਰਨਾ ਵੀ ਹਾਂ ਸਾਧ ਕਿਉਂ ਦਰਜ ਕੀਤੀ ਰਾਮਕਲੀ ਰਾਗ ਦੇ ਵਿੱਚ ਸੁੰਦਰ ਸੁੰਦਰ ਦੀ ਸੱਤੇ ਸੁੰਦਰ ਸੁੰਦਰ ਦੀ ਇਹ ਕਿਉਂ ਦਰਜ ਕੀਤੀ ਇਹਨਾਂ ਦੀ ਬਾਣੀ ਕਿਉਂ ਦਰਜ ਕਰਦੇ ਹੋ ਤੋ ਉਹਦੇ ਖਿਲਾਫ ਸੱਤੇ ਬਲਵੰਡ ਦੀ ਬਾਣੀ ਕਿਉਂ ਦਰਜ ਕਰਦੇ ਹੋ ਉਹਦੇ ਖਿਲਾਫ ਸਾਨੂੰ ਸਾਬਤ ਕਰਦੀਆਂ ਨਾ ਵੀ ਗੁਰਿਆਈ ਕਿਉਂ ਇੱਧਰ ਮਿਲੀ ਉੱਧਰ ਨਹੀਂ ਮਿਲੀ ਉਹ ਕਹਿੰਦੇ ਗੁਰਿਆਈ ਸਾਡੇ ਕੋਲੇ ਐ ਐਂ ਕਹਿਣਾ ਚਾਹੁੰਦੇ ਸਾਡੇ ਕੋਲੇ ਆ ਵੀ ਪ੍ਰਚਾਰ ਕਰੀ ਜਾਵਾਂਗੇ ਪਬਲਿਕ ਨੂੰ ਕੀ ਪਤਾ ਹੈ ਹੁਣ ਕਹੀ ਜਾਂਦੇ ਨੇ ਵੀ ਸਾਡੇ ਕੋਲ ਹੀ ਹੈ ਨਾਨਕ ਵੱਡੇ ਸੇਵਟ ਭਾਗੀ ਜਿਨੇ ਸੱਚ ਰੱਖਿਆ ਹੁੰਦਾ ਨਾਨਕ ਵੱਡੇ ਸੇਵਟ ਭਾਗੀ ਜਿਨੇ ਸੱਚ ਰੱਖਿਆ ਹੁੰਦਾ ਜਿਨ੍ਹਾਂ ਨੇ ਹਿਰਦੇ ਵਿੱਚ ਸੱਚ ਧਾਰਨ ਕਰਕੇ ਰੱਖਿਆ ਉਹ ਵੀ ਵੱਡੇ ਨੇ ਉਹ ਵੀ ਭਾਗੀ ਨੇ ਫੈਸਲਾ ਦਰਗਾਹ ਹੈ ਨਾਨਕ ਦਾ ਫੈਸਲਾ ਨਹੀਂ ਨਾਨਕ ਬੋਲਿਆ ਬੁਲਾਇਆ ਹੋਇਆ ਨਾਨਕ ਤਾਂ ਕਹਿ ਰਿਹਾ ਕਹਾ ਰਿਹਾ ਜਿਹੜਾ ਗੱਲ ਉਹਦੀ ਹੈ ਅਸੀਂ ਗੁਰਬਾਣੀ ਨੂੰ ਨਾਨਕ ਦੀ ਗੱਲ ਕਹਿ ਕੇ ਨਹੀਂ ਮੰਨਣਾ ਨਾਨਕ ਨੇ ਤਾਂ ਆਪ ਦੀ ਹੈ ਇਹ ਗੱਲ ਤਾਂ ਪਰਮੇਸ਼ਰ ਦੀ ਹੈ ਇਹ ਤਾਂ ਖਤਮ ਦੀ ਬਾਣੀ ਨਾਨਕ ਬਾਣੀ ਥੋੜੀ ਹੈ ਨਾ ਕਰੇ ਮੰਨੀ ਅਸੀਂ ਮੰਨਣੀ ਹੈ ਜੇ ਗੁਰੂ ਰਾਮਦਾਸ ਆਪਣੇ ਆਪ ਨੂੰ ਨਾਨਕ ਕਹਿ ਸਕਦੇ ਨੇ ਗੁਰੂ ਚੇਲੇ ਵਾਲੀ ਕੋਈ ਗੱਲ ਨਹੀਂ ਹੈ ਗੁਰਬਾਣੀ 'ਚ ਗੁਰੂ ਚੇਲੇ ਵਾਲੀ ਜਿਹੜੇ ਨੇ ਗੱਲ ਬਣਾਈ ਆ ਨਾ ਦਿਮਾਗ ਜਿਹਨਾਂ ਦੇ ਫਸ ਗਈ ਉਹ ਸਿੱਖ ਬਣੇ ਨਹੀਂ ਸਕਦੇ ਉਹਦੀ ਸਿੱਖ ਬਣਨੇ ਕਦੇ ਵੀ ਗੁਰੂ ਪਰਮੇਸ਼ਰ ਹੈ ਬਾਕੀ ਸਾਰੇ ਸਿੱਖ ਔਰ ਜਿਹੜੇ ਭਗਤ ਨੇ ਉਹ ਕੌਣ ਹੁੰਦੇ ਨੇ ਭਗਤ ਉਹ ਹੈ ਜਿਹੜਾ ਪਰਮੇਸ਼ਰ ਦੇ ਦਾਸ ਦਾ ਦਾਸ ਹੋਵੇ ਬਸ ਹੋਏ ਤੇਰੇ ਦਾਸ ਨੇ ਜਿਹੜਾ ਪਰਮੇਸ਼ਰ ਦਾ ਦਾਸ ਹੈ ਭਗਤ ਉਹਦਾ ਦਾਸ ਹੈ ਸਿੱਖ ਜੇ ਦੀਸਾ ਗੁਰ ਸਿਖੜਾ ਤੇ ਨਿਮਰੇ ਬਲਾਗੋ ਪਾਣੀ ਉਹਦਾ ਦਾਸ ਹੈ ਉਹਦਾ ਦਾਸ ਪਰ ਜੇ ਸੱਚ ਨਾਲ ਜੁੜਿਆ ਹੋਇਆ ਉਹਦੀ ਗੱਲ ਦਾ ਦਾਸ ਹੈ ਸੱਚ ਦਾ ਦਾਸ ਹੈ ਸੱਚ ਸਭਨਾ ਕਾ ਸੱਚ ਦੇ ਉਹਦੇ ਸੱਚ ਦੇ ਅੱਗੇ ਸਿਰ ਝੁਕਾਉਂਦਾ ਨਾ ਕਿ ਉਹਦੇ ਸਰੀਰ ਦੇ ਅੱਗੇ ਝੁਕਾਉਂਦਾ ਨਾ ਕਿ ਉਹਦੀ ਮਰਜ਼ੀ ਦੇ ਅੱਗੇ ਝੁਕਾ ਉਹਦੀ ਮਰਜ਼ੀ ਤਾਂ ਹੈ ਉਹਦੀ ਜਿਹਦੀ ਆਪਣੀ ਕੋਈ ਮਰਜ਼ੀ ਹੋਈ ਨਹੀਂ ਉਹਦੇ ਅੱਗੇ ਸਿਰ ਕਾਦੇ ਝੁਕਾਉਂਦਾ ਜੇ ਲੈਣੇ ਨੇ ਸੱਚ ਕਾਇਆ ਲੈਣੇ ਨੇ ਨਾਨਕ ਦੇ ਸੱਚ ਅੱਗੇ ਸਿਰ ਝੁਕਾਇਆ ਗੁਰਬਾਣੀ ਅੱਗੇ ਸਿਰ ਝੁਕਾਇਆ ਨਾ ਕਿ ਨਾਨਕ ਦੇ ਅੱਗੇ ਸਿਰ ਝੁਕਾਇਆ ਨਾ ਨਾਨਕ ਨੇ ਐਸਾ ਝੁਕਣ ਦਿੱਤਾ ਕਿਹਾ ਹਰ ਸੱਜਣ ਦਾਪਣ ਲੱਗਿਆ ਕਿਸੇ ਨਾ ਦੇਈ ਬਚਾਲੇ ਨਹੀਂ ਆ ਕੋਈ ਆਦਮੀ ਕਿਸੇ ਦੇ ਵਿੱਚ ਨਾ ਕੋਈ ਕਰ ਸਕਦਾ ਕੋਈ ਕਰ ਕਿਸ ਪ੍ਰਥਾ ਰੋਗਾ ਰੋਜ ਕੋਈ ਕੁਝ ਨਹੀਂ ਕਰ ਸਕਦਾ ਦੂਰੋਂ ਘੜ ਕੇ ਦੱਸ ਸਕਦਾ ਦੂਰੋਂ ਘੜ ਕੇ ਦੱਸ ਸਕਦਾ ਜਿੱਥੇ ਕੋਈ ਅਰਚਨ ਹੁੰਦੀ ਹੈ ਜੇ ਚੂੜੀ ਨਹੀਂ ਚੜਦੀ ਉਹ ਦੱਸ ਸਕਦਾ ਕਿਉਂ ਨਹੀਂ ਚੜਦੀ ਗੱਲ ਸਮਝਾ ਸਕਦਾ ਕਿ ਇੱਥੇ ਆਰਚਨ ਹੋਊ ਦੇਖ ਲੈ ਇਹ ਹੋਵੇ ਕਿਤੇ